ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਵਾਜ਼ ਮਾਨਸ ਖਾਣੇ ਕਰੇ ਨਵਾਜ਼ ਛੁਰੀ ਵਗਾਏ ਨਾ ਤੇਰੇ ਨਵਾਜ਼ ਨਵਾਜ਼ ਕੀ ਹੁੰਦਾ ਬਖਸ਼ਿਸ਼ ਕਰਨੀ ਅਸ਼ੀਰਵਾਦ ਦੇਣਾ ਅਸ਼ੀਰਵਾਦ ਨਹੀਂ ਦਿੰਦੇ ਸੰਤਾਂ ਦੇ ਅਸ਼ੀਰਵਾਦ ਲੈ ਨਹੀਂ ਜਾਂਦੇ ਆਦਮੀ ਸੂਤਾ ਖਾ ਜਾਂਦੇ ਨੇ ਜਿਹੜੇ ਨਾ ਉਹ ਨਮਾਜ਼ ਦੇ ਨੇ ਲੋਕਾਂ ਨੂੰ ਅਸ਼ੀਰਵਾਦ ਦਿੰਦੇ ਨੇ ਸੂਤਾ ਆਦਮੀ ਨਹੀਂ ਖਾਂਦੇ ਸੀ ਕਾਸ਼ੀ ਦੇ ਵਿੱਚ ਖੂਬ ਛਾਲ ਬਣਾ ਦਿੰਦੇ ਸੀ ਜਿੱਥੇ ਸੁਰਗਾਂ ਚ ਚਲੇ ਜਾਏਗਾ ਸਿੱਧਾ ਬਾਹਰ ਦੇ ਛਾਲ ਸਭ ਕੋ ਦਾ ਲੈ ਲੈਣਾ ਦਾ ਤੇ ਉਹਨੂੰ ਕਹਣਾ ਖੂਬ ਛਾਲ ਬਾਹਰ ਉੱਤੇ ਲੱਗੇ ਤੇ ਕੱਟ ਕੇ ਆ ਰਹੇ ਹੋ ਲੱਡੂ ਕਛੂ ਖਾ ਜਾਂਦੇ ਸੀ ਬੱਚੀ ਵਿੱਚ ਦੀ ਗੰਗਾ ਨੂੰ ਰਾਹ ਸੀ ਉਹਦੇ ਅੰਦਰ ਦੀ ਕੀਤਾ ਹੈ ਸੁਰਗ ਤੇ ਮਾਨਸ ਖਾਣੇ ਸੀ ਉਹ ਸੱਜਣ ਦਾ ਕੀ ਸੀਗਾ ਕੀ ਸੀ ਇਹ ਬਥੇਰੇ ਨੇ ਇਹਨਾਂ ਜੋ ਹੁੰਦੇ ਹੀ ਨੇ ਮਾਨਸ ਗਾਣੇ ਨੇ ਉਹ ਲੋਕਾਂ ਨੂੰ ਸਿਰ ਤੇ ਹੱਥ ਰੱਖ ਕੇ ਨਾ ਅਸ਼ੀਰਵਾਦ ਦਿੰਦੇ ਨੇ ਨਵਾਜ ਹੁੰਦਾ ਲੋ ਸੀਸ ਦੇਣੀ ਮਸੀਸ ਦੇਣੀ ਛੁਰੀ ਵਗਾਣ ਤੇ ਨਾਲ ਤਾਗ ਛੁਰੀ ਕਿਹਦੇ ਨਾਲ ਚਮਕਾਉਂਦੇ ਨੇ ਦੇਖੋ ਪੜਨ ਛੁਰੀ ਕਿਹਦੇ ਪਕਾਉਂਦਾ ਆਪਣੇ ਚੇਲੇ ਦੇ ਹੀ ਮੁਸਲਮਾਨ ਦੀ ਨੂੰ ਮੰਨਦਾ ਹੈ ਜਾਏ ਆਪਣੇ ਖਾਏ ਜਿਹੜਾ ਇਹਦਾ ਵਿਸ਼ਵਾਸ ਕਰਦਾ ਛੁਰੀ ਉਹਦੇ ਤੇ ਫੇਰਦਾ ਮੁਸਲਮਾਨ ਦਾ ਗੱਲ ਨਹੀਂ ਮੰਨਦਾ ਤਿੰਨ ਗੱਲ ਤਾਂ ਜਿਨ੍ਹਾਂ ਦੇ ਗਲ 'ਚ ਧਾਗਾ ਪਾਇਆ ਨਾ ਆਪ ਜਨੂ ਪਾਇਆ ਛੁਰੀ ਉਹਨੂੰ ਤੇ ਚਲਾਉਂਦਾ ਸਜਾਉਂਦਾ ਉਹਨਾਂ ਨੂੰ ਆਈਆਂ ਜਿਹੜੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਕਹਿੰਦਾ ਤੇਰੇ ਤੇ ਸ਼ਰੀਰ ਅਗਰਾ ਹੈ ਤੇਰੇ ਤੇ ਫਰਾਂਗੋ ਦਾ ਸ਼ਰੀਰ ਨੂੰ ਹੀ ਨਹੀਂ ਜਿਨ੍ਹਾਂ ਦੇ ਗਲ 'ਚ ਜਨੇਊ ਪਾਇਆ ਨਾ ਆਪ ਧਾਗਾ ਆਪਣੇ ਹੱਥ ਨਾਲ ਛੁਰੀ ਉਹਨਾਂ ਦੇ ਚਲਾਉਂਦਾ ਆਪਣੇ ਜੇਲਿਆਂ ਦੇ ਹੀ ਇਸੇ ਨੂੰ ਕਿਹਾ ਜਾਏ ਆਪਣੇ ਖਾਏ ਸਰਪਣੀ ਹੋ ਗਿਆ ਸਰਪਣੀ ਹੋ ਕੇ ਉਤਰਾ ਜਾਏ ਆਪਣੇ ਖਾਏ ਇਹ ਸਰਪਣੀ ਦੀ ਮਤ ਉਹ ਮਤ ਹੈ ਜਿਹਨੂੰ ਸਰਪਣੀ ਕਿਹਾ ਹੋਇਆ ਆਪਣੇ ਬੱਚਿਆਂ ਨੂੰ ਖਾਣਾ ਨਹੀਂ ਹੋਰ ਕਿਹਨੂੰ ਖਾਣਾ ਹੋਰ ਕਿਹਨੂੰ ਖਾਵੇ ਦੂਏ ਦਾ ਨੇੜੇ ਆਉਂਦਾ ਹੀ ਨਹੀਂ ਵਿਸ਼ਵਾਸ ਕਿਉਂ ਕਰਦੇ ਨੇ ਸੰਤ ਕਿਹਨੂੰ ਖਾਂਦੇ ਨੇ ਜਿਹੜੇ ਕੇਲੇ ਨੇ ਸੰਤਾਂ ਦਾ ਵਿਰੋਧੀ ਨੂੰ ਦਿਖਾਈ ਨਹੀਂ ਸਕਦੇ ਹੋ ਵਿਰੋਧੀ ਦਾ ਭਾਈ ਦਾ ਦੂਏ ਜਿਹੜੇ ਕਮਿਊਨਿਸਟ ਨੇ ਉਹਦਾ ਉਹਨਾਂ ਦੀ ਗੱਲ ਨਹੀਂ ਮੰਨਦੇ ਲੁੱਟਣਾ ਉਹਨੂੰ ਹੀ ਹੈ ਜੇ ਉਹਦੀ ਘਟਣੀ ਜਿਹੜਾ ਕੋਲ ਆ ਕੇ ਬੈਠੂਗਾ ਹੋਰ ਕੀ ਦੀ ਘਟਣਗੇ ਸੁਰੀ ਕਿਹਦੇ ਦੇ ਬਗਾਉਂਦੇ ਨੇ ਜਿਨ੍ਹਾਂ ਦੇ ਗਲ 'ਚ ਧਾਗਾ ਪਾਇਆ ਤੂੰ ਵਿਸ਼ਵਾਸ ਜੋ ਕਰਦੇ ਨੇ ਗੁਰੂ ਜੋ ਬੰਦੇ ਨੇ ਤੇਰੇ ਘਰ ਬ੍ਰਾਹਮਣ ਪੂਰੇ ਨਾਲ ਤੇ ਉਹਨਾਂ ਦੇ ਘਰ ਬ੍ਰਾਹਮਣ ਵਿਚਾਰੇ ਜਿਹੜੇ ਇਹਨਾਂ ਦੇ ਚੇਲੇ ਨੇ ਨਾਲਪੁਰ ਦੇ ਉਹ ਨਾਲਪੁਰ ਦੇ ਸੰਖ ਵਜਾਉਂਦੇ ਨੇ ਸੰਖ ਕੀ ਵਜਾਉਂਦੇ ਨੇ ਜਦੋਂ ਕੋਈ ਵੀ ਕੰਮ ਕਰਦੇ ਨੇ ਧਰਮ ਦਾ ਨਾਲ ਵਜਾਉਣ ਦਾ ਮਤਲਬ ਇਹ ਹੁੰਦਾ ਵੀ ਇਹ ਦਰਗਾਹ ਪ੍ਰਵਾਨ ਹੋ ਗਿਆ ਨਾਦ ਦਰਗਾਹ ਦੀ ਆਵਾਜ਼ ਦਾ ਨਾ ਹੋਣਾ ਅਸਲ 'ਚ ਰਾਜ ਦਨ ਆਤਾ ਗੁਰਮੁਖ ਨਾਦ ਵੇਦ ਵਿਚਾਰ ਨਾ ਆਤਾ ਉਹ ਜੋ ਦਰਗਾਹ ਜੋ ਆਵਾਜ਼ ਆਉਂਦੀ ਹੈ ਉਹ ਸੰਖ ਵਜਾ ਕੇ ਕਹਿੰਦੇ ਵੀ ਇਹ ਦਰਗਾਹ ਦੀ ਆਵਾਜ਼ ਹੈ ਜੋ ਸਪਰਮਣ ਪ੍ਰਮਾਣ ਹੋ ਗਿਆ ਦਰਗਾਹ ਵੀ ਕਾ ਚੀਜ਼ ਨਹੀਂ ਫਿਰਦੇ ਨੇ ਨਾ ਉਹ ਜਾਂ ਗੁਰੂ ਆ ਬਣਿਆ ਹੋਇਆ ਜਿਹੜਾ ਗੁਰੂ ਪਰਮੇਸ਼ਰ ਆਪ ਹੈ ਨਾਲ ਉਹਦੀ ਉਹ ਕੱਚ ਹੋਣਾ ਹੋਰ ਕੀ ਨਹੀਂ ਜੋੜਨਾ ਜੋ ਨੇ ਬੋਲਤਾ ਉਹ ਵੀ ਨਾਲ ਹੈ ਜੋ ਨੇ ਵਜਾਤਾ ਉਹ ਵੀ ਨਾਲ ਹੈ ਉਹਨਾਂ ਵੀ ਆਵੇ ਉਹੀ ਸਾਹ ਹਾਂ ਉਹਨਾਂ ਵੀ ਆਵੇ ਉਹੀ ਸਾਹ ਹੁਣ ਜਿਹੜੇ ਖਾਣ ਵਾਲੇ ਨੇ ਜਿਹੜੇ ਉਹਨੂੰ ਮੰਨਣ ਵਾਲੇ ਨੇ ਉਹ ਵੀ ਕਹਿੰਦੇ ਨੇ ਹਾਂ ਭੱਜ ਗਏ ਨਾਲ ਸਾਡੇ ਫਰਮਾਨ ਹੋ ਗਿਆ ਉਹ ਮੰਨਦੇ ਨੇ ਉਹਨਾਂ ਨੂੰ ਉਹਦੇ ਜਿੱਤੇ ਦਾ ਵੀ ਬਾਹ ਵੀ ਬਾਸਾਂ ਵਧੀਆ ਵਜਿਆ ਸਾਡੀ ਪਰਮਾਨ ਹੋ ਗਈ ਗੱਲ ਅਰਦਾਸ ਹੋ ਗਈ ਭਾਈ ਨੇ ਕਰਤੀ ਆ ਸਾਡਾ ਕੰਮ ਹੋ ਗਿਆ ਚਾਹੇ ਰੁਪਈਆ 101 ਲੈ ਲਿਆ ਚਾਹੇ ਰੁਪਈਆ 501 ਲੈ ਲਿਆ ਅਰਦਾਸ ਹੋ ਗਈ ਹੁਣ ਜੇ ਅਪਰਸਾਰ ਹੋ ਗਈ ਫਿਰ ਤਾਂ ਕੋਈ ਰੋਕ ਨਹੀਂ ਸਕਦਾ ਨਾ ਪੂਰੀ ਹੋਏ ਤੇ ਕੂੜੀ ਰਾਸ ਕੂੜਾ ਬਾਬਾ ਤੇ ਕੂੜੀ ਰਾਸ ਸਾਰੀ ਸਾਰਾ ਸਭ ਦਾ ਕੂੜਾ ਕੋਲ ਸਾਰੀ ਵਿਚਾਰਧਾਰਾ ਹੀ ਕੂੜੀ ਹੈ ਕੂੜਾ ਵਪਾਰ ਵਪਾਰ ਵੀ ਕੂੜਾ ਹੀ ਹੈ ਤੇ ਗਿਆਨ ਵੀ ਕੂੜਾ ਹੀ ਹੈ ਰਾਜ ਜੇ ਦੁੱਧ ਝੂਠਾ ਹੋ ਜੋ ਕਿ ਹੋ ਗਿਆ ਯਾਰ ਕਰੂਗਾ ਬਈ ਕਿ ਹੋ ਜਾ ਨਿਕਲੂਗਾ ਜਿਹੜੀ ਜੇ ਦੁੱਧ ਪਾਊਡਰ ਦਾ ਉਹ ਬੜਿਆ ਹੋਇਆ ਹੈ ਨਕਲੀ ਉਹ ਜੋ ਫਿਰ ਮੱਖਣ ਜਿਹਾ ਜਾਂ ਨਿਕਲੂ ਉਹ ਜੇ ਨਿਕਲਣਾ ਕੂੜ ਬੋਲ ਹੀ ਕਰੇ ਆਹਾਰ ਜੇ ਸਾਬਣ ਦਾ ਪਾਣੀ ਘੋਲ ਕੇ ਦੁੱਧ ਬਣਾਇਆ ਹੋਇਆ ਉਹ ਰਿੜਕੇ ਤੇ ਤਾਂ ਫਿਰ ਜੇ ਜਾਂ ਮੱਖਣ ਨਿਕਲੂ ਉਹ ਇਹ ਨਿਕਲੂਗਾ ਕੂੜ ਬੋਲ ਕਰੇ ਆਹਾਰ ਕੂੜ ਬੋਲ ਕਰੇ ਆਹਾਰ ਦੇਖੋ ਝੂਠ ਬੋਲ ਕੇ ਸਿਰ ਰੋਟੀ ਖਾਤਰ ਝੂਠ ਬੋਲ ਆਹਾਰ ਵਾਸਤੇ ਉਹਦੇ ਹੱਥ ਦਾ ਤੁਹਾਨੂੰ ਦੋ ਹੱਥ ਦਿੱਤੇ ਤੇ ਰੋਟੀ ਦਾ ਕਮਾ ਕੇ ਖਾ ਸਕਦੇ ਸੀ ਕਿਹੜੇ ਰਾਹ ਪੈ ਗਏ ਤੁਸੀਂ ਕਿਹੜੇ ਉਲਟੇ ਰਾਹ ਪੈ ਚੰਗਾ ਭਲਾ ਤੁਹਾਨੂੰ ਅੱਖਾਂ ਦਿੱਤੀਆਂ ਸਰੀਰ ਦਿੱਤਾ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਮਜ਼ਦੂਰ ਮਜ਼ਦੂਰੀ ਕਰਕੇ ਵੀ ਰੋਟੀ ਖਾ ਲੈਂਦਾ ਤੁਸੀਂ ਇਮਾਨ ਕਿਉਂ ਦੌਤੇ ਲਾਤਾ ਸਾਰਾ ਜੀਵਨ ਕਿਉਂ ਦੌਤੇ ਲਾਤਾ ਸਿਰ ਰੋਟੀ ਵਾਸਤੇ ਜਾਇ ਹੈ ਜਾਇ ਹੈ ਆਟੇ ਲੋੜ ਜੂ ਸੋਨ ਸਮਾਨ ਸਰੀਰ ਦੇ ਸੋਨੇ ਵਰਗਾ ਸਰੀਰ ਆਟਿਆ ਲੂਣ ਦੇ ਬਦਲੇ ਤੁਸੀਂ ਬੋਤਾ ਆਟਾ ਲੂਣ ਦੋ ਚੀਜ਼ਾਂ ਸਰ ਜਾਂਦਾ ਆਟੇ ਰੋਣ ਨਾਲ ਰੋਣ ਪਾ ਕੇ ਰੋਟੀ ਖਾ ਲੋ ਖਾਦੀ ਜਾਂਦੀ ਹੈ ਪਾਣੀ ਫਰੀਦ ਪਾਣੀ ਤਾਂ ਫਰੀਦ ਹੀ ਹੈ ਨਾ ਜੇ ਜ਼ਿਆਦਾ ਗਰੀਬ ਹੋਵੋਗੇ ਲੋੜ ਨਾਲ ਖਾ ਲੈਂਦੇ ਸੀ ਰੋਟੀ ਬਸ ਮਿਰਚ ਵੀ ਨਾ ਮਿਲੇ ਜਾਏ ਖਿਚੜੀ ਜੀ ਵੀ ਲੋੜੇ ਹੁੰਦਾ ਖੂਬ ਖਾਣਾ ਖਿਚੜੀ ਜਾਣਾ ਪਰ ਲੋੜ ਸਿਰਫ ਆਟੇ ਲੋੜ ਬਦਲੇ ਸਾਰਾ ਐਡਾ ਅਪੜ ਮੁੱਲਾ ਜੀਵਨ ਦੋ ਤੇ ਲਾਤਾ ਤੁਸੀਂ ਇਹ ਕਹਿ ਰਹੇ ਨੇ ਉਹਨਾਂ ਗੁਰੂਆਂ ਨੂੰ ਜਿਹੜੇ ਮਹਿਲ ਰੋਟੀ ਵਾਸਤੇ ਸਾਰਾ ਕੁਝ ਕਰ ਰਹੇ ਝੂੜ ਬੋਲ ਕੇ ਸਾਰੇ ਅੱਜ ਫੇਰ ਉਹੀ ਕੰਮ ਫੜਿਆ ਆਇਆ ਸੀ ਕਿਹੜਾ ਹਟ ਗਿਆ ਯਾਨੀ ਆਪਣੀ ਜਗ੍ਹਾ ਬਾਣੀ ਹੈ ਉੱਥੇ ਹੀ ਖੜੀ ਅਖੰਡ ਪਾਠ ਬੜੇ ਹੁੰਦੇ ਨੇ ਪੜੀ ਵੀ ਜਾਂਦੀ ਹੈ ਪਰ ਪਛਾਇ ਦਾ ਕਿਹਾ ਸਰਵਥੇ ਪੰਤਾਲਾ ਉਥੇ ਹੀ ਪੰਤਾਲਾ ਇਹ ਲੋਕ ਨਹੀਂ ਬਦਲਦੇ ਪੰਤਾਲਾ ਕਹਿੰਦੇ ਰਹੋ ਬਾਰਿਸ਼ ਹੁੰਦੀ ਰਹਿੰਦੀ ਹੈ ਬਰਫ਼ ਪੈਂਦੀ ਰਹਿੰਦੀ ਹੈ ਪੱਥਰਾਂ ਤੇ ਖੜੀ ਰਹਿੰਦੀ ਹੈ ਪੱਥਰ ਅੰਦਰੋਂ ਸੁੱਕੇ ਹੀ ਰਹਿੰਦੇ ਨੇ ਬਰਫ਼ ਵੀ ਖੜੀ ਰਹਿੰਦੀ ਹੈ ਕੋਈ ਵੀ ਛੇ ਜਮੀਨ ਤੇ ਪਈ ਰਹੇ ਪੱਥਰ ਤੇ ਤੇ ਥੋੜਾ ਜਿਹਾ ਪੱਥਰ ਨੂੰ ਦੇਖੋਗੇ ਨਾ ਅੰਦਰੋਂ ਸੁੱਕਾ ਹੀ ਹੈ ਉਹਦੇ ਤੇ ਨਾ ਬਰਫ਼ ਦਾ ਅਸਰ ਹੈ ਨਾ ਪਾਣੀ ਦਾ ਅਸਰ ਇਹ ਪੱਥਰ ਨੇ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਪਰ ਸ਼ਰਮ ਧਰਮ ਧਰਮ ਬਹੁਤ ਦੂਰ ਹੈ ਦੂਰ ਦੀ ਗੱਲ ਹੈ ਧਰਮ ਦਾ ਧਰਮ ਦਾ ਸ਼ਰਮ ਪਤੀ ਰਹੀ ਧਰਮ ਤੱਕ ਇੱਕ ਪਾਸੇ ਰਹਿ ਗਿਆ ਸ਼ਰਮੇ ਇਹਨਾਂ ਦਾ ਸ਼ਰਮੇ ਦੀ ਹੈਗੀ ਦੂਰ ਦੇ ਰਾਹ ਸ਼ਰਮ ਧਰਮ ਨਾਲ ਕੂੜ ਰਿਹਾ ਪਰ ਨਾਰੇ ਕਹਿੰਦਾ ਸਾਰੇ ਕੂੜ ਦਾ ਪ੍ਰਚਾਰ ਹੋ ਰਿਹਾ ਨਾਨਕ ਦੇ ਆਪਣੇ ਘਰ ਹੀ ਕੂੜ ਬਣ ਗਿਆ ਹੁਣ ਸਿਰਪਾ ਇਹ ਹੋ ਗਿਆ ਐਸੀ ਦੇਰੀ ਚੱਲੀ ਕਿ ਸਾਰਾ ਕੂੜਾ ਵੜਿਆ ਸਾਰਾ ਕੂੜਾ ਘਰ ਆਵੜਿਆ ਉਲਟੀ ਹਵਾ ਚੱਲ ਗਈ ਨਾ ਉਲਟੀ ਹਵਾ ਐ ਚੱਲ ਗਈ ਜਿਹੜਾ ਕੂੜ ਬਾਹਰ ਕੱਢਿਆ ਹੋਇਆ ਸੀ ਜਿਹੜਾ ਸੱਚ ਚੁਣ ਕੇ ਇੱਕ ਪਾਸੇ ਕੱਢਿਆ ਸੀ ਨਾ ਉਹ ਸਾਰਾ ਰੇਤੇ ਦਾ ਡੱਬਾ ਹਵਾ ਨੇ ਚੱਕ ਕੇ ਵਿੱਚ ਮਾਰਿਆ ਸੀ ਐਂ ਕਰਤਾ ਵੀ ਆ ਸਾਰੀ ਸਿੱਖ ਬਣਾ ਲੈਣਾ ਨੇ ਸੀ ਰਣਜੀਤ ਸਿੰਘ ਨੇ ਸਿੱਖ ਬਣਾਏ ਸਿੱਖ ਲਾਤੇ ਖੁੰਝੇ ਰੇਤਾ ਉੱਤੇ ਆ ਗਿਆ ਐਂਦੀ ਗਈ ਨਾ ਜਿੰਦੀ ਥੱਲੇ ਛੁੜੀ ਹੋਈ ਰੱਖੀ ਬੱਕਰੀ ਜੋ ਚੱਲਿਆ ਪੁਰਾਣੀ ਦੀ ਹਵਾ ਉੱਚੀ ਦੀ ਥੱਲੇ ਰਹਿ ਗਈ ਉੱਤੇ ਆਲੇ ਰਹਿਤਾ ਸਾਰਾ ਰਹਿਤਾ ਉੱਤੇ ਹੀ ਹੁਣ ਉਹਦਾ ਥਲੇ ਨਹੀਂ ਨਾ ਇਹਦੀ ਸੱਚ ਤਾਂ ਸੱਚ ਦੀ ਨਹੀਂ ਨਾ ਥਲੇ ਰਹਿਤਾ ਇਹ ਤਾਂ ਉੱਤੇ ਨਾਰ ਖੂਲ ਰਿਹਾ ਪਰਪੂਰ ਬਸ ਫੁੱਲ ਹੋ ਗਿਆ ਭਰਪੂਰ ਹੋ ਗਿਆ ਕੂੜ ਦੀ ਕੋਈ ਕਮੀ ਨਹੀਂ ਹੁੰਦੀ ਮੱਥੇ ਟਿੱਕਾ ਤੇੜ ਧੋਤੀ ਕਖਾਈ ਉਹਨੇ ਉਦੋਂ ਮੱਥੇ ਤੇ ਟਿੱਕਾ ਰੱਖਿਆ ਹੋਇਆ ਤੇੜ ਧੋਤੀ ਆ ਕਸੀ ਹੋਈ ਧੋਤੀ ਕੋਮਤੀ ਹੋਈ ਹੁੰਦੀ ਆ ਉਹਨੂੰ ਵੀ ਧੋਤੀ ਕਹਿੰਦੇ ਨੇ ਜਿਵੇਂ ਮੁਸਲਮਾਨ ਬੰਦੇ ਨੇ ਕਿ ਕੋਦੀਏ ਥੱਲੇ ਦੀ ਲਾਂਗੜ ਮਾਰ ਕੇ ਪਿੱਛੇ ਟੰਗੀ ਦੀ ਹੁੰਦੀ ਹੈ ਧੋਤੀ ਉਹ ਕਖਾਈ ਹੁੰਦੀ ਹੈ ਕਸੀ ਹੋਈ ਇੱਥੇ ਬੰਨਣੀ ਲੱਕ ਨਾਲ ਕੱਸ ਕੇ ਗੱਠ ਦੇ ਕੇ ਫਿਰ ਥੱਲੇ ਦੀ ਬੰਨਣੀ ਪਿੱਛੇ ਟੰਗਣੀ ਉਹਨੂੰ ਕਖਾਈ ਕਹਿੰਦੇ ਕਸੀ ਹੋਈ ਕੱਸ ਕੇ ਬੰਨੀ ਹੋਈ ਹੱਥ ਛੁਰੀ ਜਗਤ ਕਾ ਸਾਈ ਹੱਥ ਵਿੱਚ ਛੁਰੀ ਹੈ ਛੁਰੀ ਨਹੀਂ ਹੱਥ 'ਚ ਬਾਹਲੇ ਹੱਥ 'ਚ ਕੋਈ ਛੁਰੀ ਨਹੀਂ ਛੁਰੀ ਮਾਨ ਵਾਲੇ ਹੱਥ 'ਚ ਮਨ ਰੂਪੀ ਹੱਥ 'ਚ ਸ਼ਕਲ ਬਣਾਈ ਹੋਈ ਹੈ ਧਰਮ ਪਰ ਕਲਪਨਾ ਦੀ ਛੁਰੀ ਹੈ ਜਿਹੜੀ ਨਾ ਆਪਣੀ ਮਨਮਰਜ਼ੀ ਦੀ ਛੁਰੀ ਨਾਲ ਕੱਟ ਰਿਹਾ ਹੈ ਮਨਮਰਜ਼ੀ ਦੇ ਸੋਲੇ ਗਾ ਰਿਹਾ ਮਨਮਰਜ਼ੀ ਦਾ ਹੀ ਪ੍ਰਚਾਰ ਕਰ ਰਿਹਾ ਜਗਤ ਨੂੰ ਵੀ ਮਨਮਰਜ਼ੀ ਉਹ ਸਿਖਾ ਰਿਹਾ ਜਗਤ ਦੀਆਂ ਮਨੋਕਾਮਨਾਵਾਂ ਨੂੰ ਭੜਕਾ ਰਿਹਾ ਜਗਤ ਕਸਾਈ ਦਾ ਮਤਲਬ ਹੈ ਜਗਤ ਨੂੰ ਮਨੋਕਾਮਨਾ ਪੜਾਉਣੀਆਂ ਜਗਤ ਨਾਲ ਕਸਾਈ ਬਣਾ ਕਰਨਾ ਪਾਣੇ 'ਚ ਚੱਲਣ ਦਾ ਉਪਦੇਸ਼ ਦੇਣਾ ਪਰਉਪਕਾਰ ਹੈ ਪਾਣੇ 'ਚ ਚੱਲਣ ਦਾ ਉਪਦੇਸ਼ ਦੇਣਾ ਪਰਉਪਕਾਰ ਹੈ ਜਿਹੜਾ ਲੋਕਾਂ ਨੂੰ ਮਨੋਕਾਮਨਾਵਾਂ ਪੂਰੀਆਂ ਕਰਨ ਦਾ ਉਪਦੇਸ਼ ਦੇਣਾ ਇਹ ਕਸਾਈ ਪੜਾ ਅੱਜ ਸਾਡੇ ਵੀ ਕਸਾਈ ਪੜਾ ਇਹੀ ਹੁੰਦਾ ਕਿਉਂਕਿ ਉਹ ਟਿੱਪਾ ਰੇਤੇ ਦਾ ਇਧਰ ਆ ਵੜਿਆ ਨਾ ਸਾਰਾ ਹੀ ਉਹ ਜਿਹੜੇ ਕੰਡੇ ਦੇ ਬਾਹਰ ਉਹਦੇ ਵਿੱਚ ਆ ਬੜੇ ਤੇ ਛਾੜ ਕੇ ਕੰਡੇ ਦੇ ਥੋੜੇ ਜੇ ਰੇਤੇ ਦੇ ਵਿੱਚ ਖੰਡ ਰਲੀ ਹੋਈ ਸੀ ਹਰ ਹੈ ਖੰਡ ਰੇਤ ਮੈਂ ਵਿਖਰੀ ਉਹ ਚੁਣ ਲਈ ਸੀ ਉਹਨਾਂ ਨੇ ਕੱਢ ਲਈ ਸੀ ਬਾਹਰ ਕੀੜੀ ਬਣ ਕੇ ਚੀੜੀ ਬਣ ਕੇ ਦਾਸ ਬਣ ਕੇ ਚੀੜੀ ਦਾ ਦਾਸ ਬਣ ਕੇ ਨਾਨਕ ਨੇ ਦਾਸ ਬਣ ਕੇ ਬਾਹਰ ਕੱਢ ਲਈ ਦੀਵੇਂ ਗੱਲੇ ਸਾਰੇ ਉਹ ਫੇਰ ਆੜੇ ਟੱਪਾ ਸਾਰੇ ਹਵਾ ਚੱਲ ਗਈ ਨਾ ਰਾਜਗੜ੍ਹ ਖਾਲਸਾ ਵਾਲੀ ਜਕਾਰੇ ਉੱਚੀ ਉੱਚੀ ਚੱਲ ਗਏ ਹਵਾ ਦੇ ਐਸੇ ਉਹ ਹਵਾ ਚਲੀ ਜਗਾਰੇ ਉੱਚੇ ਚਲੇ ਸਾਰਾ ਰਸਤਾ ਉੱਤੇ ਚੀਨੀ ਫੇਰ ਥੱਲੇ ਹਾਂਜੀ ਨੀਲ ਵਸਤਰ ਪਹਿਨ ਹੋਵੇ ਪ੍ਰਵਾਨ ਦੇਖੋ ਨੀਲ ਵਸਤਰ ਕਿਉਂ ਪਹਿਨਦਾ ਮੁਸਲਮਾਨ ਨੀਲ ਵਸਤਰ ਪਹਿਨਦੇ ਸੀ ਹਾਜੀ ਪ੍ਰਵਾਨ ਹੋਣਾ ਚਾਹੁੰਦਾ ਮੁਸਲਮਾਨਾਂ ਦੇ ਭਈ ਬਾ ਭਈ ਬਾ ਫਲਾਣਾ ਜਿਹੜਾ ਹੈ ਨਾ ਪੰਡਤ ਬੜਾ ਮਤਲਬ ਹੈ ਉਹ ਪ੍ਰੇਮ ਕਰਦਾ ਹੈ ਇਸਲਾਮ ਨੂੰ ਇਸਲਾਮ ਦਾ ਹੀ ਪ੍ਰਚਾਰ ਕਰਦਾ ਹੈ ਆਪਣਾ ਹੈ ਉਹਦੇ ਨਾਲ ਰਹਿਤ ਕਰਦੀਆਂ ਨੂੰ ਜਜ਼ੀਆ ਨਹੀਂ ਲਾਉਣਾ ਉਹਦੀ ਹਰ ਗੱਲ ਅਫਸਰਾਂ ਨੂੰ ਕਹੇ ਤਾਂ ਉਹਦੀ ਇੱਜ਼ਤ ਕਰਨੀ ਹੈ ਮੰਨਣੀ ਹੈ ਆਪਣਾ ਜੋ ਬੰਦਾ ਜਿਵੇਂ ਹੁਣ ਜਿਹਨੇ ਗਾਤੀ ਟੋਪੀ ਪਾ ਲਈ ਖਦਰ ਦੇ ਕੱਪੜੇ ਪਾ ਕੇ ਕਹਿੰਦੇ ਆਪਣੇ ਹੁਣ ਤਾਂ ਹਟ ਕੇ ਪਹਿਲਾਂ ਕਹਿੰਦੇ ਵੀ ਇਹ ਆਪਣਾ ਕਾਂਗਰਸੀ ਹੈ ਪੱਕਾ ਬਾਣਾ ਹੁੰਦਾ ਨਾ ਉਹ ਨੀਲਾ ਪਾਉਣ ਪਾਉਣਾ ਨੀਲ ਵਸਤਰ ਦੇ ਕੱਪੜੇ ਪਹਿਨੇ ਤੁਰਕ ਪਠਾੜੀ ਉਹ ਲਕੀਆ ਬਲੇਜ ਧਾਨ ਲੈ ਪੂਜੇ ਬਰਾਉਂ ਬਲੇਜ ਧਾਨ ਲੈ ਪੂਜੇ ਪੂਜਾ ਪ੍ਰਾਣਾ ਨਹੀਂ ਕਰਦਾ ਚੜਾਵਾ ਪ੍ਰਾਣਾ ਦੇ ਸਿਰ ਤੇ ਖਾਂਦਾ ਉਹਦਾ ਚੜਾਵਾ ਖਾਣ ਨਹੀਂ ਦਿੰਦੇ ਮੁਸਲਮਾਨ ਤਾਂ ਉਹਦਾ ਚੜਾਵਾ ਹੈ ਨਹੀਂ ਚੜਾਵਾ ਵੀ ਨਹੀਂ ਛੱਡਿਆ ਚੜਾਵਾ ਛੱਡਦਾ ਫਿਰ ਰੋਟੀ ਕਿੱਥੋਂ ਆਉਂਦੀ ਉਹ ਜਾਨੀ ਅੰਦਰ ਵੜਦੇ ਨਾ ਪੂਜਾ ਕਰਦਾ ਘਰ ਜਾ ਕੇ ਅਗਲਿਆਂ ਦੇ ਦਿਖਾਵੇ ਦੇ ਤੌਰ ਤੇ ਕੁਰਾਨ ਪੜਦਾ ਪ੍ਰਚਾਰ ਵੀ ਕਰਦਾ ਦਿਖਾਵੇ ਤੇ ਵੀਰ ਵਸਤਰ ਪਹਿਰ ਹੋਗਾ ਗਏ ਮਲੇਸ਼ ਤਾਂ ਹੁੰਦੇ ਪੂਜੇ ਪ੍ਰਵਾਨ ਤਾਂ ਕਿਹੜਾ ਲੈਂਦਾ ਤਾਂ ਲੈਂਦਾ ਚੜਾਵਾ ਪੁਰਾਣਾ ਦੀ ਪੂਜਾ ਤੋਂ ਪੁਰਾਣ ਝੂਠ ਹੈ ਝੂਠ ਬੋਲ ਕੇ ਜੋ ਇਕੱਠਾ ਕਰਨਾ ਪੈਸਾ ਸਿਬਰਤ ਵੇਦ ਪੁਰਾਣ ਕਾਰਨ ਨਾਮ ਬਿਨਾ ਸਭ ਕੂੜ ਕੂੜ ਦੇ ਪ੍ਰਚਾਰ ਕਿਉਂ ਜਿਹੜਾ ਖਾਣਾ ਕਥਾਵਾਂ ਕਹਾਣੀਆਂ ਸੁਣਾ ਕੇ ਜਿਹੜਾ ਖਾਦੇ ਨੇ ਸਭ ਮਲੇਸ਼ਤਾ ਸਾਡੇ ਵੀ ਕਥਾ ਕਹਾਣੀਆਂ ਹੀ ਚੱਲਦੀਆਂ ਨੇ ਗੁਰਦਾਰੇ ਜੋ ਕੀ ਚੱਲਦਾ ਗੁਰਮਤੀ ਵੀ ਆਖਿਆ ਤੇ ਨਹੀਂ ਚੱਲਦੀ ਇਹਨਾਂ ਝੂੜ ਦੇ ਪ੍ਰਚਾਰ ਦੇ ਉੱਤੇ ਜੋ ਹੁੰਦਾ ਪੈਸਾ ਉਹ ਬਲੇਸ਼ਤਾ ਹੋ ਜਾਂਦਾ ਬੋਲਿਆ ਕਿ ਇਹ ਝੂੜ ਝੂਠ ਬੋਲਿਆ ਝੂਠ ਝੂਠਿਆ ਨੂੰ ਚੰਗਾ ਲੱਗਦਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਨੂੰ ਕੂੜ ਚੰਗਾ ਕੂੜ ਤੇ ਬੜਾ ਸੰਸਾਰ ਖੁਸ਼ ਹੈ ਕੂੜ ਤੇ ਵੀ ਉਹ ਪੈਸੇ ਮਿਲਦੇ ਨੇ ਢਾਡੀਆਂ ਨੂੰ ਦੇਖੋ ਕਿਵੇਂ ਨਾਮ ਦਿੰਦੇ ਸਭ ਕੂੜ ਹੁੰਦਾ ਸੱਚ ਕੀ ਉਹਨਾਂ ਢਾਡੀਆਂ ਕੁਝ ਵੀ ਨਹੀਂ ਰਾਗੀ ਤਾਂ ਚਲੋ ਜੋ ਕੀਰਤਨ ਕਰਦੇ ਨੇ ਗੁਰਬਾਣੀ ਦਾ ਹੀ ਕਰਦੇ ਨੇ ਢਾਡੀ ਤਾਂ ਕੁਝ ਵੀ ਨਹੀਂ ਕਰਦੇ ਢਾਡੀ ਤਾਂ ਸਾਰਾ ਹੀ ਗੂੜ ਪ੍ਰਚਾਰ ਕਰਦੇ ਨੁਕਸਾਨ ਢਾਡੀਆਂ ਨੇ ਜ਼ਿਆਦਾ ਕੀਤਾ ਰਾਗੀਆਂ ਰਾਗੀਆਂ ਨੇ ਨੂੰ ਨੁਕਸਾਨ ਜ਼ਿਆਦਾ ਕੀਤਾ ਲੋਕਾਂ ਨਾਲ ਨਹੀਂ ਕੀਤਾ ਲੋਕਾਂ ਨਾਲ ਨੁਕਸਾਨ ਇਹਨਾਂ ਰਾਗੀਆਂ ਨੇ ਨਹੀਂ ਕੀਤਾ ਜਿੰਨਾ ਉਹਨਾਂ ਨੇ ਆਪਣਾ ਕੀਤਾ ਢਾਡੀਆਂ ਨੇ ਆਪਣਾ ਨਹੀਂ ਕੀਤਾ ਲੋਕਾਂ ਦਾ ਕੀਤਾ ਆਪ ਇੱਕ ਢਾਡੀ ਨਹੀਂ ਮਰਿਆ ਨਾ ਕੋਈ ਢਾਡੀ ਦਾ ਮੁੰਡਾ ਮਰਿਆ ਉਹ ਮੁੰਡੇ ਬਰਬਾਦ ਤੇ ਲੋਕਾਂ ਇਹਨਾਂ ਨੇ ਲੋਕ ਬਰਵਾਏ ਨੇ ਢਾਡੀਆਂ ਦੇ ਉਕਸਾਹ ਤੇ ਆਪ ਨਹੀਂ ਮਰਿਆ ਕੋਈ ਵੀਰ ਇਹਨਾਂ ਨਾ ਇਹਨਾਂ ਦਾ ਮੁੰਡਾ ਮਰਿਆ ਕਰਦਾ ਇਹਨਾਂ ਨਿਡਰਾਂ ਵਾਲੇ ਹੁੰਦੇ ਨੇ ਨਾ ਰਾਗਿਆ ਨੇ ਨੁਕਸਾਨ ਨਹੀਂ ਕੀਤਾ ਆਪਣਾ ਕੀਤਾ ਆਪਣੀ ਜੀਵਨ ਖਰਾਬ ਕਰ ਲਿਆ ਉਹਨਾਂ ਆਪਣਾ ਜੀਵਨ ਖਰਾਬ ਕਰ ਲਿਆ ਉਹ ਨਾਮ ਨਾਲ ਨਹੀਂ ਜੁੜੇ ਰਸ ਨਾਮ ਦੇ ਰਸ ਨਾਲ ਨਹੀਂ ਜੁੜੇ ਸਿਰਫ ਉਹ ਰਾਗ ਵਿਦਿਆ ਨਾਲ ਜੁੜੇ ਰਾਗ ਵਿਦਿਆ ਨਾਲ ਜੁੜ ਗਏ ਉਹਨਾਂ ਦਾ ਆਪਣਾ ਮਨ ਨਹੀਂ ਭਜਿਆ ਕੋਈ ਗਾਵੇ ਰਾਗੀ ਨਾਦੀ ਬੇਤੀ ਉਹ ਪੰਤ ਕਰ ਤੇ ਹਰ ਹਰ ਭੀਜੇ ਜਿਹੜੀ ਗੁਰਬਾਣੀ ਨਾਲ ਜੁੜੇ ਹੋਏ ਵੀ ਗੁਰਬਾਣੀ ਦਾ ਸਰਵਣ ਤੇ ਨਹੀਂ ਪਿਆ ਆ ਨੁਕਸਾਨ ਹੋਇਆ ਹੋਰ ਕਿਸੇ ਤੇ ਸੁਣ ਕੇ ਅਸਰ ਪੈ ਗਿਆ ਹੋਵੇ ਤਾਂ ਅਲੱਗ ਗੱਲ ਹੈ ਉਹਨਾਂ ਦੀ ਗੱਲ ਸੁਣ ਕੇ ਹੋਰ ਕਿਸੇ ਦੇ ਅਸਰ ਪੈ ਗਿਆ ਹੋਵੇ ਤਾਂ ਦੂਸਰੀ ਗੱਲ ਪਬਲਿਕ ਦਾ ਨੁਕਸਾਨ ਨਹੀਂ ਨਾਲ ਕੀਤਾ ਪਬਲਿਕ ਦਾ ਨੁਕਸਾਨ ਜਦ ਹੁੰਦਾ ਜਦ ਇਹ ਕਥਾ ਸੁਣਾਉਣ ਲੱਗ ਜਾਂਦੇ ਜੇ ਮਹਿਲ ਗੁਰਬਾਣੀ ਦਾ ਕੀਰਤਨ ਕਰਨ ਜਾਂ ਗੁਰਬਾਣੀ ਦਾ ਗਾਇਨ ਕਰਨ ਕੀਰਤਨ ਤਾਂ ਖੈਰ ਨਹੀਂ ਕਹਿ ਸਕਦੇ ਉਹ ਗਾਇਨ ਹੈ ਫਿਰ ਪਬਲਿਕ ਦਾ ਕੋਈ ਨੁਕਸਾਨ ਪਬਲਿਕ ਦਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਬਾਣੀ ਨੂੰ ਸੁਣਨਾ ਆਪਣਾ ਨੁਕਸਾਨ ਦਾ ਜੀ ਜੇ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਨਾ ਪੈਂਦਾ ਉਹਦਾ ਗਾ ਕਰਦੇ ਨੇ ਅੰਤਰਾਤਮਾ ਆਪਣੇ ਨਾਲ ਜੁੜ ਕੇ ਨਹੀਂ ਨਾ ਗੋਲਦੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਨੇ ਨਾ ਲੋਕਾਂ ਵੱਲ ਝਾਕ ਕੇ ਜਿਵੇਂ ਦਰਸ਼ਨ ਉਹ ਕਰਦਾ ਪ੍ਰੋਫੈਸਰ ਮੈਂ ਬਹੁਤ ਵੱਡਾ ਰਾਖੀ ਹਾਂ ਉਹ ਆਪਣਾ ਹੀ ਨੁਕਸਾਨ ਪਬਲਿਕ ਦਾ ਕੋਈ ਨੁਕਸਾਨ ਨਹੀਂ ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਭਾਖਿਆ ਦਾ ਕੁੱਠਾ ਬੱਕਰਾ ਖਾਣ ਤੇ ਕੋਈ ਬੱਕਰਾ ਜਿਹੜਾ ਉਹਨੇ ਵੱਡਿਆ ਉੱਥੇ ਜਦੋਂ ਜਨੇਊ ਪਾਉਂਦੇ ਨੇ ਬੱਕਰਾ ਵੱਢਦੇ ਨੇ ਭਾਖਿਆ ਦਾ ਕੁੱਠਾ ਮਤਲਬ ਮੰਤਰ ਜਿਹੜਾ ਪੜਿਆ ਗਿਆ ਹੈ ਉਹ ਇਹਦੇ ਆਪਣੇ ਧਰਮ ਦਾ ਮੰਤਰ ਨਹੀਂ ਹੈ ਉਸ ਧਰਮ ਦਾ ਮੰਤਰ ਪੜਿਆ ਗਿਆ ਜਿਹੜਾ ਇਹਦਾ ਧਰਮ ਦਾ ਵਿਰੋਧ ਕਰਦਾ ਇਸਲਾਮ ਦਾ ਮੰਤਰ ਪੜਿਆ ਗਿਆ ਕਲਮਾ ਦਾ ਇਸਲਾਮ ਦਾ ਪੜਿਆ ਗਿਆ ਉੱਥੇ ਉਹ ਇਹਦਾ ਵਿਰੋਧ ਕਰਦਾ ਇਹਦੇ ਧਰਮ ਦਾ ਇੱਕ ਗੱਲ ਤਾਂ ਇਹ ਇੱਕ ਆਪਾਖਿਆ ਕਿਉਂ ਹੈ ਸਾਡੇ ਪਾਖਿਆ ਕਿਉਂ ਕਹਿੰਦੇ ਪਾਖਿਆ ਭਉ ਅਪਾ ਜੋ ਦਰਗਾਹ ਦਾ ਫਰਮਾਨ ਹੈ ਉਹ ਪੱਖ ਹੈ ਜੋ ਦਰਗਾਹ ਦਾ ਫਰਮਾਨ ਨਹੀਂ ਉਹ ਪੱਖ ਹੈ ਬਸ ਜਿਹੜਾ ਕਲਮਾ ਦਰਗਾਹ ਦਾ ਫਰਮਾਨ ਨਹੀਂ ਹੈ ਇਸ ਕਰਕੇ ਪੱਖ ਹੈ ਕਲਮਾ ਬਣਾਇਆ ਉਹ ਆਦਮੀ ਨੇ ਬਣਾਇਆ ਹੈ ਦਰਗਾਹ ਤੋਂ ਨਹੀਂ ਆਇਆ ਹੈ ਦਰਗਾਹ ਦੀ ਕਲਮਾ ਜੋ ਪੜਦੇ ਨੇ ਕਲਮਾ ਦਰਗਾਹ ਦਾ ਨਹੀਂ ਆਇਆ ਹੋਇਆ ਬੁਲਾਇਆ ਬੋਲਿਆ ਹੈ ਨਹੀਂ ਉਹਦੇ ਵਿੱਚ ਕੁਰਾਨ ਚ ਨਸੀ ਕਹਿੰਦਾ ਬੁਲਾਇਆ ਬੋਲਿਆ ਉਹ ਗੱਲ ਨਹੀਂ ਹੈ ਕੁਰਾਨ ਦੇ ਵਿੱਚ ਕੁਰਾਨ ਦੇ ਵਿੱਚ ਗੱਲਾਂ ਬਹੁਤ ਦੇਖਦੇ ਨੇ ਚੰਗੀਆਂ ਨੇ ਨੇਕ ਬਣਦੀਆਂ ਪਰ ਉਹ ਦਰਗਾਹ ਵਾਲੀ ਗੱਲ ਨਹੀਂ ਹੈ ਆਤਮ ਗਿਆਨ ਨਹੀਂ ਹੈ ਉਹਦੇ ਵਿੱਚ ਦਰਗਾਹ ਤੇ ਜਿਹੜੀ ਗੱਲ ਆਉਂਦੀ ਉਹ ਹੋਰ ਹੁੰਦੀ ਇਸ ਕਰਕੇ ਜਿਹੜੀ ਦਰਗਾਹ ਤੋਂ ਆਈ ਹੋਈ ਗੱਲ ਦੀ ਆਖਿਆ ਇੱਕ ਹੋਰ ਐਂਗਲ ਤੋਂ ਵੀ ਉਹਨਾਂ ਨੇ ਕਿਵੇਂ ਮੰਨ ਲਿਆ ਇਹ ਗੱਲ ਕਿ ਜਿਹੜਾ ਵੀ ਕਲਮਾ ਜੀਵ ਸੁਣ ਲੂਗਾ ਮਨ ਵੇਲੇ ਮੁਕਤ ਹੋ ਜਾਊ ਖਿਆਲ ਇਹ ਬਖ ਕੋਈ ਵੀ ਜਾਨਵਰ ਤੁਸੀਂ ਉਹਦਾ ਹੌਲੀ ਹੌਲੀ ਗਲ ਕੱਟੋ ਮਰਨ ਵੇਲੇ ਉਹ ਕਲਮਾ ਸੁਣਾ ਦੋ ਮੁਕਤ ਹੋ ਜਾਊ ਇਹ ਖਿਆਲ ਹੈ ਗੁਰਮਤਿ ਖਿਲਾਫ ਦਰਗਾਹ ਤੋਂ ਖਿਲਾਫ ਹੈ ਇਸ ਕਰਕੇ ਪੱਖ ਹੈ ਇਹ ਆਦਮੀ ਦੀ ਆਪਣੀ ਮਤਲਬ ਹੈ ਮਨਮਤ ਤੋਂ ਪੈਦਾ ਹੋਇਆ ਹੋਇਆ ਖਿਆਲ ਹੈ ਆਦਮੀ ਦੇ ਆਪਣੇ ਦਿਮਾਗ ਦੀ ਕਾਢ ਹੈ ਸਿਰਫ ਗੁਰਮਤ ਤੋਂ ਸੱਚ ਤੋਂ ਦੂਰ ਹੈ ਕਿਉਂਕਿ ਬਿਨਾ ਆਦਮੀ ਤੇ ਮੁਕਤੀ ਕਿਸੇ ਨੂੰ ਮਿਲੇ ਨਹੀਂ ਸਕਦੀ ਬਾਕੀ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਜਿਹੜਾ ਸੁਣ ਰਿਹਾ ਹੈ ਜਾਨਵਰ ਉਹਦੇ ਵਾਸਤੇ ਉਹ ਭਾਖਿਆ ਭਾਖਿਆ ਨਹੀਂ ਹੈ ਉਹਦੀ ਬੋਲੀ ਨਹੀਂ ਹੈ ਉਹ ਬੱਕਰੇ ਦੀ ਬੋਲੀ ਆ ਬੋਲਦਾ ਆਦਮੀ ਹੈ ਸੁਣਦਾ ਬੱਕਰਾ ਹੈ ਬੱਕਰੇ ਦੀ ਭਾਸ਼ਾ ਹੈ ਉਹ ਉਹਦੀ ਦੀ ਭਾਸ਼ਾ ਹੈ ਨਹੀਂ ਤਾਂ ਬੱਕਰੇ ਹੋ ਬੱਕਰੇ ਦੀ ਭਾਸ਼ਾ ਹੀ ਬੋਲ ਕੇ ਉਹਨੂੰ ਗਿਆਨ ਦੇ ਫਿਰ ਠੀਕ ਹੈ ਬੱਕਰੇ ਦੀ ਭਾਸ਼ਾ ਜਿਹੜੀ ਬੱਕਰਾ ਸਮਝਦਾ ਉਹ ਭਾਸ਼ਾ ਹੀ ਬੋਲ ਕੇ ਉਹਨੂੰ ਗਿਆਨ ਦੇ ਫਿਰ ਉਹ ਭਾਖਿਆ ਪਾਉ ਉਹ ਭਾਖਿਆ ਪਾਉ ਉਹ ਉਹ ਤਾਂ ਗਿਆ ਉਹ ਵੱਡੀ ਵਡਿਆਈ ਜਾਣੇ ਰਾਓ ਸਾਰਿਆਂ ਦੀ ਬੋਲੀ ਜਾਣਦਾ ਸਾਰਿਆਂ ਦੀ ਬੋਲੀ ਜਾਣਦਾ ਰਿਹਾ ਜੋ ਹੁਕਮ ਹੈ ਜੋ ਨਾਦ ਹੈ ਜੋ ਧੁਰਕੀ ਬਾਣੀ ਉਹ ਸਾਰਿਆਂ ਦੀ ਬੋਲੀ ਹੈ ਉਹਦੇ ਵਿੱਚ ਸਾਰਿਆਂ ਦੀ ਬੋਲੀ ਚ ਹਰੇਕ ਨੂੰ ਗਿਆਨ ਦੇ ਰਿਹਾ ਇਹ ਆਦਮੀ ਦੀ ਬੋਲੀ ਹੈ ਸਿਰਫ ਆਦਮੀ ਵਾਸਤੇ ਹੈ ਦੂਜੇ ਵਾਸਤੇ ਨਹੀਂ ਹੈ ਗੁਰੂ ਜਿਹੜਾ ਹੁੰਦਾ ਉਹ ਸਾਰਿਆਂ ਦੀ ਬੋਲੀ ਜਾਣਦਾ ਸ਼ਬਦ ਨਾਲ ਗੁਰੂ ਲੱਗਿਆ ਹੈ ਨਾ ਜਿਹੜਾ ਸ਼ਬਦ ਗੁਰੂ ਹੈ ਉਹ ਸਾਰਿਆਂ ਦੀ ਬੋਲੀ ਸਾਰੇ ਉਹ ਤਾਂ ਜੜ ਦੀ ਵੀ ਬੋਲੀ ਜੜ ਵੀ ਉਹਦੀ ਬੋਲੀ ਤਾਂ ਸਮਝਦਾ ਉਹਦੀ ਬੋਲੀ ਦਾ ਜੜ ਵੀ ਸਮਝਦਾ ਕਿਵੇਂ ਸਮਝਦਾ ਜੜ ਦੀ ਬੋਲੀ ਭੈ ਵਿੱਚ ਸੂਰਜ ਭੈ ਵਿੱਚ ਕਿਵੇਂ ਬੋਲੀ ਸਮਝਦਾ ਤਾਂ ਹੀ ਭੈ ਜਦੋਂ ਉਹਦੀ ਬੋਲੀ ਉਹਦੀ ਸ਼ਕਤੀ ਦੀ ਬੋਲੀ ਸਮਝਦਾ ਚੁੰਬਕ ਹੈ ਇੱਕ ਲੋਹਾ ਚੁੰਬਕ ਦੀ ਬੋਲੀ ਲੋਹਾ ਸਮਝਦੇ ਬੈਠਿਆ ਹੁੰਦਾ ਉਹ ਕਹਿੰਦਾ ਆ ਜਾ ਤਾਂ ਆ ਜਾਂਦਾ ਆ ਜਾਂਦਾ ਨਾ ਉਹਦੀ ਬੋਲੀ ਆਪ ਸੁੱਚੀ ਦੋਹਾਂ ਦੀ ਉਹਦੀ ਬੋਲੀ ਸਮਝਦਾ ਉਹ ਖਿੱਚ ਦਾ ਨਾ ਆ ਕੇ ਆਗੇ ਨਾਲ ਜੁੜ ਜਾਂਦਾ ਉਹਦੇ ਆਖਿਆ ਦਾ ਪੁੱਠਾ ਬੱਕਰਾ ਖਾਣਾ ਆਖਿਆ ਦਾ ਪੁੱਠਾ ਬੱਕਰਾ ਖਾਣਾ ਆਖਿਆ ਤਾਂ ਹੈ ਇਹ ਜਿਹੜਾ ਬੱਕਰਾ ਉਹਦੀ ਬੋਲੀ ਨਹੀਂ ਹੈ ਜੋ ਕਰਮਾ ਕਲਮਾ ਆਦਮੀ ਦੀ ਬੋਲੀ ਹੈ ਆਦਮੀ ਮੁਕਤ ਹੋ ਸਕਦਾ ਹੈ ਨਾ ਜੇ ਭਲਾ ਹੋਵੇ ਵੀ ਉਹ ਕਿੰਨੇ ਬੋਲੀ ਉਹ ਨਹੀਂ ਹੈ ਉਹਦੀ ਭਾਸ਼ਾ ਹੀ ਨਹੀਂ ਹੈ ਵਾਕਿਆ ਨਾਲ ਕੋਠਾ ਕੀਤਾ ਹੈ ਚੌਕੇ ਉੱਪਰ ਕਿਸੇ ਨਾ ਜਾਓ ਚੌਕੇ ਤੇ ਕਹਿੰਦਾ ਕੋਈ ਨਾ ਜਾਓ ਤੇਰੇ ਧਰਮ ਨਾਲ ਤਾਂ ਹੋਇਆ ਹੀ ਨਹੀਂ ਹੋਇਆ ਉਹ ਤੇਰੇ ਧਰਮ ਨਾਲ ਤਾਂ ਉਹ ਹਲਾਲੇ ਨਹੀਂ ਹੋਇਆ ਝਟਕਾ ਹੀ ਨਹੀਂ ਹੋਇਆ ਤੈਨੂੰ ਕਾਹਤੇ ਕਹਿੰਦੇ ਚੌਕੇ ਤੇ ਨਹੀਂ ਜਾਣਾ ਇਹ ਤਾਂ ਮੁਸਲਮਾਨਾਂ ਦਾ ਹੈ ਚੌਕਾ ਹੀ ਮੁਸਲਮਾਨ ਨਹੀਂ ਹੈ ਤੈ ਕਰਜੀ ਫੇਰਤੀ ਫਿਰ ਕੀ ਹੋ ਗਿਆ ਚੌਕੇ ਉੱਪਰ ਫਿਰ ਵੀ ਕਹਿੰਦਾ ਕੋਈ ਨਾ ਜਾਇਓ ਕਬਜ਼ਾ ਆਪਣਾ ਹੀ ਰੱਖਦਾ ਵੀ ਮੇਰਾ ਹੀ ਹੈ ਤਾਰੂ ਦੂਆ ਐਂਟਰ ਹੋ ਗਿਆ ਹਾਂ ਚੌਕੇ ਉੱਪਰ ਕਿਸੇ ਨੂੰ ਜਾਣਾ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਜਦੋਂ ਬੱਕਰਾ ਹਲਾਲ ਹੋ ਗਿਆ ਭਾਖਿਆ ਦਾ ਮੁਸਲਮਾਨੀ ਮੰਤਰ ਨਾਲ ਬੱਕਰੇ ਦਾ ਜਦੋਂ ਜ਼ਿਬਾ ਹੋ ਗਿਆ ਹਲਾਲ ਹੋ ਗਿਆ ਮਾਰਿਆ ਗਿਆ ਤਾਂ ਹਿੰਦੂ ਦਾ ਚੌਕਾ ਦਾ ਰਿਹਾ ਨਾ ਤਾਂ ਮੁਸਲਮਾਨ ਦਾ ਚੌਕਾ ਹੋ ਗਿਆ ਨਾ ਮੁਸਲਮਾਨ ਦੇ ਚੌਕ ਤੇ ਹਿੰਦੂ ਹੋਵੇ ਬੈਠਾ ਜੋ ਪਤੀਲੇ ਚ ਚੀਜ਼ ਰਿਜ ਰਹੀ ਆ ਉਹਦਾ ਤੇਰੀ ਹਿੰਦੂ ਮਤ ਵਾਲੀ ਹੈ ਜੀ ਮੁਸਲਮਾਨ ਮੰਨਦੇ ਨਹੀਂ ਹੈ ਜੂੜ ਸੱਚ ਨੂੰ ਪਵਿੱਤਰ ਪਵਿੱਤਰ ਦਾਰੂ ਜੂੜ ਸੱਚ ਤੂੰ ਇਹ ਜਿਹੜਾ ਪਖੰਡ ਫੇਰ ਵੀ ਰਚਿਆ ਆਇਆ ਚੌਕ ਉੱਪਰ ਨਾ ਹੋ ਕੋਈ ਇਹਦੇ ਪਿੱਛੇ ਤੇਰੀ ਲੌਜੀਕ ਕੀ ਹੈ ਦਲੀਲ ਕੀ ਹੈ ਮੁਸਲਮਾਨ ਦਾ ਵਿੱਚੋਂ ਸਾਈਕਲ ਦੇ ਵਿੱਚੇ ਬਣਾਈ ਜਾਂਦੇ ਨੇ ਕੋ ਰੋਟੀਆਂ ਪਕਾਉਣ ਵਾਲੀ ਪਕਾਈ ਜਾਂਦੀ ਉਹ ਹੀ ਚੱਕ ਕੇ ਲੈ ਜਾਂਦੇ ਨੇ ਉਹ ਖਾ ਲੈਂਦੇ ਨੇ ਜਿਹੜੀਆਂ ਬਾਈਦੀਆਂ ਨੇ ਉਹ ਉੱਥੇ ਛਾਬਾ ਰੱਖ ਦਿੰਦੇ ਨੇ ਫੇਰ ਸੁੱਟ ਦੀ ਛਾਬੇ ਉਹ ਤਾਂ ਬੰਦੇ ਹੀ ਨਹੀਂ ਘੜੇ 'ਚ ਕੋ ਗਲਾਸ ਨਾਲ ਪਾਣੀ ਬਾਅਦ ਪੀ ਜਾਂਦੇ ਨੇ ਗਲਾਸ ਮਾਂਜਦੇ ਵੀ ਨਹੀਂ ਧੋਦੇ ਵੀ ਨਹੀਂ ਤੂੰ ਜੋ ਕਹਿ ਰਿਹਾ ਮੇਰੇ ਚੌਕੇ ਤੇ ਨਾ ਕੋਈ ਆਓ ਚੌਕਾ ਤਾਂ ਤੇਰਾ ਰਿਹਾ ਹੀ ਨਹੀਂ ਕਿਉਂਕਿ ਵੀ ਜੋ ਵਸਤੂ ਬਣ ਰਹੀ ਹੈ ਮਿੱਟੀ ਦਾ ਉਹ ਤਾਂ ਰਹੀ ਹੋਣੀ ਨਹੀਂ ਤਾਂ ਪਹਿਲਾਂ ਹੀ ਮਿੱਟੀ ਹੋਈ ਹੈ ਹੱਦ ਤੱਕ ਆ ਜੀ ਜਿਹੜਾ ਗਹਿਰੇ ਉੱਤੇ ਕਾਜੀ ਦਾ ਮਤਲਬ ਨਾਲ ਉਹ ਹਲਾਲ ਹੋਇਆ ਜ਼ਬਾ ਹੋਇਆ ਤੂੰ ਫੇਰ ਵੀ ਕਹੀ ਜਾਂਦਾ ਦੇਖੇ ਚੌਕਾ ਕੱਢੀ ਕਾਰ ਚੌਕਾ ਵੀ ਦੇ ਲਿਆ ਆਲੇ ਕਾਰ ਵੀ ਕੱਢ ਲਈ ਵੀ ਦਰਦਾਵੇ ਕੋਈ ਚੌਕੇ ਦੇ ਉੱਪਰ ਆਏ ਬੈਠੇ ਕੂੜੇ ਵਾਲੇ ਉੱਪਰ ਝੂਠਾਂ ਦਾ ਝੂਠਿਆਂ ਦਾ ਝੂਠਾ ਆਇਆ ਬੈਠਾ ਝੂਠਿਆਂ ਦਾ ਝੂਠਾ ਉੱਪਰ ਆ ਬੈਠਾ ਵਿੱਚ ਕੀ ਪਾਇਆ ਹੈ ਕਹਿੰਦਾ ਸੀ ਇਹ ਕੂੜਿਆਰ ਕੂੜਿਆਰ ਮਾਇਆਦਾਰੀ ਨੂੰ ਕਹਿੰਦੇ ਨੇ ਜਿਹਦੇ ਕੋਲ ਗਿਆਨ ਵੀ ਕੂੜਾ ਹੋਵੇ ਧਨ ਵੀ ਕੂੜੇ ਮਾਇਆ ਨੂੰ ਧਨ ਮੰਨਦਾ ਹੋਵੇ ਗਿਆਨੀ ਜਿਹੜੇ ਹੁੰਦੇ ਨੇ ਸਚਿਆਰੇ ਹੁੰਦੇ ਨੇ ਉਹ ਸੰਸਾਰੀ ਧਨ ਨੂੰ ਧਨ ਨਹੀਂ ਮੰਨਦੇ ਉਹਨਾਂ ਦਾ ਤਾਂ ਨਾਮ ਤਾਂ ਹੁੰਦਾ ਨਾਮ ਨੂੰ ਧਨ ਮੰਨਦੇ ਨੇ ਜਿਹੜੇ ਰੁਪਏ ਹੁੰਦੇ ਨੇ ਚਾਂਦੀ ਦੇ ਨੂੰ ਠਿਕਰੇ ਗਏ ਨੇ ਅਗੇ ਠਿਕਰੇ ਗਏ ਹੁੰਦੇ ਸੀ ਤੇ ਹੁਣ ਵੀ ਠਿਕਰੇ ਗਏ ਨੇ ਪੁਰਾਣੇ ਦੇ ਜਿਹੜੇ ਕਿੰਨੇ ਠਿਕਰੇ ਠਿਕਰੀਆਂ ਲੈ ਕੇ ਗਏ ਸੀ ਨਾ ਪਾ ਕੇ ਬਸਰੇ ਦਾ ਸਰ ਵੱਢਣ ਵਾਲੇ ਉਹ ਠਿਕਰੇ ਕਹਿੰਦੇ ਨੇ ਜਾਂਦੇ ਤਾਨੂੰ ਤਾਂ ਦੀ ਬੰਦੇ ਯਾਨੀ ਕਿਉਂਕਿ ਉਹ ਤਾਨਵਾ ਹੈ ਜਿਹੜਾ ਤੁਹਾਡੇ ਨਾਲ ਜਾਵੇ ਸੰਪਤੀ ਉਹ ਹੈ ਜਿਹੜੀ ਸਾਡੀ ਹੋਵੇ ਸਾਡੀ ਕਮਾਈ ਹੋਵੇ ਕਮਾਈ ਕੀ ਹੈ ਕਮਾਈ ਗਿਆਨ ਦੀ ਹੈ ਜਿਹਦੀ ਗੱਲ ਲੈ ਕੋਈ ਗਿਆਨ ਵੀ ਦੋ ਪ੍ਰਕਾਰ ਦਾ ਇੱਕ ਝੂਠਾ ਹੈ ਇੱਕ ਸੱਚਾ ਸੱਚਾ ਗਿਆਨ ਨਾਲ ਜਾਣ ਵਾਲਾ ਹੈ ਝੂਠਾ ਗਿਆਨ ਇੱਥੇ ਰਹਿਣ ਵਾਲਾ ਝੂਠਾ ਵੀ ਜਲ ਜਾਂਦਾ ਨਾਲ ਸਰੀਰ ਦੇ ਸਭੇ ਬੁੱਧੀ ਜਾਲੀਆਂ ਇੱਕ ਰਹਾ ਕੱਟ ਗਿਆਨ ਕੱਟ ਗਿਆਨ ਸੱਚਾ ਆਤਮ ਗਿਆਨ ਸੱਚਾ ਗਿਆਨ ਹੈ ਨਾਮ ਦਾ ਹੈ ਜਿਹੜਾ ਨਾਲ ਜਾਂਦਾ ਹੋਰ ਕੋਈ ਵੀ ਗਿਆਨ ਨਾਲ ਨਹੀਂ ਜਾਂਦਾ ਕੋਈ ਵੀ ਹੁਨਰ ਹੋਵੇ ਚਾਹੇ ਨਾਲ ਨਹੀਂ ਜਾਂਦਾ ਉਹ ਨਹੀਂ ਐਸ ਕੋਕੋ ਦਿਮਾਗ ਜੇ ਲੱਦਿਆ ਹੁੰਦਾ ਉਹਦਾ ਸਮਾਂ ਦਿਮਾਗ ਨਾਲ ਹੁੰਦਾ ਦਿਲ ਨਾਲ ਨਹੀਂ ਹੁੰਦਾ ਇਹਦਾ ਸਮਾਂ ਦਿਲ ਨਾਲ ਹੈ ਦਿਮਾਗ ਨਾਲ ਘੱਟ ਹੈ ਦਿਮਾਗ ਨਾਲ ਬਹੁਤਾ ਨਹੀਂ ਹੈ ਇਸ ਕਰਕੇ ਯਾਦ ਕਰਨ ਵਾਲਾ ਨਹੀਂ ਹੈ ਇਹ ਵਿਸ਼ਾ ਯਾਦ ਕਰਨ ਵਾਲਾ ਨਹੀਂ ਹੈ ਇਹ ਵਿਸ਼ਾ ਸਮਝਣ ਵਾਲਾ ਸਮਝਣ ਵਾਲਾ ਸਮਝ ਕੇ ਸੁਲਝਣ ਵਾਲਾ ਵਿਸ਼ਾ ਮਤਲਬ ਉੱਪਰ ਆਏ ਬੈਠੇ ਪੂੜਿਆ ਮਾਇਆ ਧਾਰੀ ਆ ਕੇ ਉੱਪਰ ਬੈਠ ਗਿਆ ਮਾਇਆ ਨੂੰ ਮੰਨਣ ਵਾਲਾ ਮਾਇਆ ਨੂੰ ਮੰਨਣ ਵਾਲਾ ਹੀ ਮੂਰਤੀ ਪੂਜਾ ਕਰੂ ਮਾਇਆ ਨੂੰ ਮੰਨਣ ਵਾਲਾ ਹੀ ਆਦਮੀ ਨੂੰ ਗੁਰੂ ਮੰਨੂ ਮਾਇਆ ਨੂੰ ਮੰਨਣ ਵਾਲਾ ਹੀ ਸਰਾਫ ਵਰਦੀ ਗੱਲ ਕਰੂ ਮਾਇਆ ਨੂੰ ਮੰਨਣ ਵਾਲੇ ਦੁੱਧ ਬੁੱਤ ਮੰਗੂ ਮਾਇਆ ਨੂੰ ਮੰਨਣ ਵਾਲੇ ਮਾਤਾ ਸੁਲਖਣੀ ਵਾਲੀ ਕਹਾਣੀ ਨੂੰ ਮੰਨੂ ਨਹੀਂ ਮੰਨੂ ਮੰਗੂ ਹੋ ਮਾਇਆ ਤਾਂ ਮਾਇਆ ਤਾਂ ਇਹ ਹੁੰਦਾ ਨਾ ਬੋਲੇ ਕਿਉਂਕਿ ਅਸੀਂ ਅਸਤ ਗੁਰੂ ਰੂਪ ਜਿੱਦੂ ਜੀ ਜਿੱਦੋ ਤੋਂ ਸਿੱਖ ਬਣ ਗਏ ਸੀ ਪਰ ਜਿਹੜੇ ਦੁਬਾਰਾ ਸਿੱਖ ਬਣ ਗਏ ਜੀ ਸੋਦੇ ਜਮਾਦੇ ਜੀ ਰਣਜੀਤ ਸਿੰਘ ਦੇ ਰਾਜ ਜਿਹੜੇ ਸਿੱਖ ਬਣੇ ਨੇ ਉਹ ਹਿੰਦੂ ਦੇ ਚੇਲੇ ਨੇ ਸਿੱਖਾਂ ਦੇ ਚੇਲੇ ਹੈ ਹੀ ਨਹੀਂ ਉਹ ਤਾਂ ਪਹਿਲਾਂ ਵੀ ਸਨਾਤਨੀ ਸੀ ਸਨਾਤਨੀਆਂ ਨੂੰ ਸਿੱਖ ਬਣਾ ਲਿਆ ਸੀ ਤੁਸੀਂ ਗੁਰਦੁਆਰੇ ਆ ਜਾ ਕਰੋ ਗੁਰਦੁਆਰੇ ਨੂੰ ਮੰਨਣਾ ਤੇ ਵੇਦ ਨੂੰ ਤਾਂ ਪਹਿਲਾਂ ਵੀ ਮੰਨਦੇ ਸੀ ਵੇਦ ਹੀ ਹੈ ਵੇਦ ਨੂੰ ਤਾਂ ਤੁਸੀਂ ਮੰਨਦੇ ਹੀ ਹੋ ਬਾਣੀ ਤਾਂ ਹੋਈ ਹੈ ਉਹਨਾਂ ਦਾ ਮਨ ਨਹੀਂ ਬਦਲਿਆ ਉਹਨਾਂ ਨੇ ਪਰ ਸਗੋਂ ਆਪਣੀ ਮਤ ਬਦਲ ਕੇ ਉਹਨਾਂ ਹੋਰ ਕੀ ਕਰ ਲਈ ਸਗੋਂ ਗੁਰਮਤ ਬਦਲ ਕੇ ਸਨਾਤਨੀ ਮਤ ਦੇ ਨਾਲ ਮੇਲ ਕਰ ਲਿਆ ਉਹਨਾਂ ਨਾਲ ਮੇਲ ਕਰਨ ਵਾਸਤੇ ਆਪਣੀ ਮਤ ਬਦਲ ਅਰਦਾਸ ਬਦਲ ਲਈ ਨਿਯਮ ਬਦਲ ਲਏ ਸਭ ਕੁਝ ਬਦਲ ਲਏ ਉਦੋਂ ਤੇ ਹੀ ਚਲਿਆ ਉਹ ਮਤ ਪਿੱਟਿਆ ਵੀ ਮਤ ਪਿੱਟਿਆ ਮਤ ਪਿੱਟਿਆ ਦੇਖੋ ਮੇਰਾ ਪਿੱਟਣਾ ਦੇ ਚੌਕਾ ਘਰ ਘੜ ਲਈ ਪਰੇ ਰਹੋ ਇਹ ਅੰਨ ਸਾਡਾ ਫਿੱਟਾ ਇਹ ਜਿਹੜਾ ਸਾਡਾ ਕੋ ਰੱਖਿਆ ਹੈ ਨਾ ਚੌਕੇ ਦੇ ਵਿੱਚ ਇਹ ਖਰਾਬ ਹੋ ਜਾਊਗਾ ਫਿੱਟਿਆ ਜਾਊਗਾ ਫਿੱਟਿਆ ਜਾਊਗਾ ਦੋ ਤਰ੍ਹਾਂ ਦਾ ਹੋ ਜਾਊਗਾ ਬ੍ਰਾਹਮਣ ਦਾ ਚੌਕਾ ਨਹੀਂ ਰਹਿਣਾ ਫਿਰ ਕੱਲੇ ਦਾ ਜੇ ਤਾਂ ਬ੍ਰਾਹਮਣ ਆਪਰੇ ਫਿਰ ਤਾਂ ਨਹੀਂ ਫਿੱਟ ਹੁੰਦਾ ਫਿੱਟ ਹੁੰਦਾ ਜੇ ਕੋਈ ਹੋਰ ਆ ਬੜੇ ਫਿਰ ਫਿਰ ਪਿਓਰ ਬ੍ਰਾਹਮਣ ਦੇ ਚੌਕੇ ਦੀ ਬਜਾਏ ਨਾਲ ਛਤਰੀ ਦੇ ਨਾਲ ਦੋ ਚੀਜ਼ਾਂ ਨਾਲ ਕੇ ਫਿੱਟਦਾ ਕੋਈ ਚੀਜ਼ ਰੰਗ ਵੀ ਜਿਹੜਾ ਫਟਿਆ ਹੁੰਦਾ ਹੈ ਉਹ ਦੋ ਤਰ੍ਹਾਂ ਦਾ ਰੰਗ ਹੋ ਜਾਂਦਾ ਵਿੱਚੇ ਸ਼ੁੱਧਰ ਦਾ ਚੌਕਾ ਹੋ ਗਿਆ ਵਿੱਚੇ ਬ੍ਰਹਮ ਲੋਕ ਗਿਆ ਫਟ ਗਿਆ ਵਿਕਸ ਹੋ ਗਿਆ ਜੇ ਛਤਰੀ ਆਵੜਿਆ ਤਾਂ ਵੀ ਵਿਕਸ ਦੇਖੋ ਛਤਰੀ ਨੂੰ ਚਾਹੇ ਕੁਝ ਕਹਿੰਦਾ ਬਣ ਛਤਰੀ ਨੂੰ ਵੀ ਚੌਕੇ ਜਿਹੜੇ ਜੀ ਬਣ ਦਿੰਦੇ ਹੱਥ ਨਹੀਂ ਲਾਉਣ ਜਦੋਂ ਆਪ ਛਗ ਲੈਂਦੇ ਫਿਰ ਕਹਿੰਦੇ ਹੁਣ ਕੋਈ ਖਾਓ ਇਹਨੂੰ ਕੋਈ ਨਾ ਖਾਓ ਇਹ ਆ ਨਾਲ ਸਾਡਾ ਫਿੱਟਾ ਤਨ ਫਿੱਟਾ ਫੇੜ ਪ੍ਰੇਮ ਦੇਖੋ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਅੰਦਰਲਾ ਸਰੀਰ ਆਪਣਾ ਫਿੱਟਿਆ ਹੋਇਆ ਦੋ ਪ੍ਰਕਾਰ ਦਾ ਨਾ ਤੁਸੀਂ ਤੁਸੀਂ ਪਾਪੁਰ ਨੂੰ ਵੀ ਮੰਨਦੇ ਹੋ ਮੈਂ ਕੁਝ ਕਰ ਸਕਦਾ ਇਹ ਵੀ ਮੰਨਦੇ ਹੋ ਆਦਮੀ ਪੁੰਨ ਕਰ ਸਕਦਾ ਪਾਪ ਕਰ ਸਕਦਾ ਇਹ ਵੀ ਮੰਨਦੇ ਹੋ ਸਭ ਨੂੰ ਪਰਮੇਸ਼ਰ ਕਰਦਾ ਤਾਂ ਤਾਂ ਤੁਹਾਡਾ ਅੰਦਰੋਂ ਫਿੱਟਿਆ ਹੋਇਆ ਦੋ ਪ੍ਰਕਾਰ ਦਾ ਤੁਸੀਂ ਥਿਉਰੀਆਂ ਨੂੰ ਮੰਨਦੇ ਹੋ ਆਦਮੀ ਵੀ ਕੁਝ ਕਰ ਸਕਦਾ ਆਦਮੀ ਕੁਝ ਕਰ ਵੀ ਨਹੀਂ ਸਕਦਾ ਸਭ ਕੁਝ ਪਰਮੇਸ਼ਰ ਕਰਦਾ ਤਾਂ ਤਾਂ ਤੁਹਾਡਾ ਅੰਦਰੋਂ ਫਟਿਆ ਹੋਇਆ ਅੰਦਰਲੇ ਸਰੀਰ ਦੀ ਗੱਲ ਹੈ ਤਾਂ ਉੜਿਆ ਰੋਹੀ ਹੈ ਜਿਹੜਾ ਦੋ ਪ੍ਰਕਾਰ ਦਾ ਗਿਆ ਆਪਾਂ ਵਿਰੋਧੀ ਗਿਆਨ ਰੱਖਦਾ ਆਦਮੀ ਦੇ ਹੱਥ ਕੁਝ ਨਹੀਂ ਜੀ ਇਹ ਤਾਂ ਸਭ ਭਗਵਾਨ ਕਰਦਾ ਆਦਮੀ ਪੁੰਨ ਵੀ ਕਰਦਾ ਆਦਮੀ ਪਾਪ ਵੀ ਕਰਦਾ ਜਦੋਂ ਕੁਝ ਹੱਥੇ ਨਹੀਂ ਮਰ ਕਰਦਾ ਕੀ ਆ ਉਹ ਇਹ ਕਹਿੰਦਾ ਤਨ ਫਿਟਿਆ ਹੋਇਆ ਤੁਹਾਡਾ ਫੇੜ ਗੁਰ ਬਾਪੇ ਫਿਟਕੇ ਸੋ ਫਿੱਟੇ ਫਿਟਕੇ ਇਹੀ ਸੀ ਜਿਹੜੇ ਦੋ ਚੀਜ਼ਾਂ ਨੂੰ ਬੁਲਣ ਤੇ ਹਟਦੇ ਸੀ ਨਾਨਕ ਨੇ ਬਿਧੇਰਾ ਸਮਝਾਇਆ ਕਹਿੰਦਾ ਨਹੀਂ ਜੀ ਇਹ ਨਹੀਂ ਮੰਨ ਸਕਦੇ ਸਾਡੇ ਤਾਂ ਸਾਹਮਣੇ ਕਰਦਾ ਅਗਲਾ ਜੇ ਆਪਾਂ ਅਸੀਂ ਕਿਵੇਂ ਨਾ ਬੰਦੀ ਨਾਲੇ ਫਿਰ ਤੁਸੀਂ ਮੰਨਦੇ ਹੋ ਭਾਈ ਉਹ ਕਰਦਾ ਪਰਮੇਸ਼ਰ ਆਇਓ ਉਹ ਕਰਦਾ ਤਾਂ ਹੈ ਪਰ ਇਹ ਤਾਂ ਕਰਦਾ ਨਾ ਇਹ ਸਾਨੂੰ ਦੀਦਾ ਹੈ ਕਿ ਮੈਂ ਮੰਨ ਲਈਏ ਉਹ ਵੀ ਠੀਕ ਹੈ ਗੱਲ ਲਿਖੀ ਹੋਈ ਹੈ ਖਰਾਂਦਾ ਪਰ ਸਾਡੇ ਜੋ ਸਾਹਮਣੇ ਆ ਸੀ ਉਹ ਕਿਵੇਂ ਕਹਿ ਦਈਏ ਨਹੀਂ ਗੱਲ ਕਰ ਲੋ ਕੀ ਕਰੋਗੇ ਤੁਸੀਂ ਉਹ ਕਹਿੰਦੇ ਚਲੋ ਦਫਾ ਹੋਵੋ ਬਣੀ ਜਾਓ ਸਾਨੂੰ ਕੀ ਲੈਣਾ ਫਟਕ ਦਿੱਤੇ ਇੱਥੇ ਦਾ ਖੜਾ ਹੈ ਬ੍ਰਾਹਮਣ ਤਾਂ ਤਾਂ ਤੇਰਾ ਫਟਿਆ ਹੋਇਆ ਮੈਂ ਫਿੱਟੇ ਫੇੜ ਕਰੇ ਤੂੰ ਆ ਜਿਹੜਾ ਪਖੰਡ ਕਰਦਾ ਲੋਕਾਂ ਦੇ ਵੀ ਤਾਂ ਫਾੜੀ ਜਾਂਦਾ ਸਮਾਂ ਫੇੜ ਕਰੇ ਫੇੜ ਹੁੰਦਾ ਤੂੰ ਫੇੜ ਕਰ ਦੇਣਾ ਇੱਕ ਮਾਨੇ ਕਿਚਿਤ ਹੁੰਦਾ ਇੱਕ ਗੱਲ ਮੰਨਣ ਤੇ ਕਿ ਕਿ ਸਭ ਕੁਝ ਭਾਣੇ ਹੁੰਦਾ ਜੇ ਇਹ ਗੱਲ ਤੇ ਸਟੈਂਡ ਕਰਦੀ ਹੈ ਪੱਕਾ ਫਿਰ ਇੱਕ ਮਨ ਫਿਰ ਦਿਲ ਸਾਬਤ ਰਹਿੰਦਾ ਜਿਹਨੂੰ ਕਬੀਰ ਕਹਿੰਦਾ ਜਾ ਕੇ ਦਿਲ ਸਾਬਤ ਨਹੀਂ ਤਾਂ ਉਹ ਕਹਾ ਪਰਮੇਸ਼ਰ ਨਾਲ ਜੁੜਨ ਵਾਸਤੇ ਉਹਦੇ ਤੱਕ ਪਹੁੰਚਣ ਵਾਸਤੇ ਇੱਕ ਮਨ ਰੱਖਣਾ ਹੋਊਗਾ ਜੇ ਦੋ ਮਨ ਹੋ ਗਏ ਨਾ ਵੀ ਮੈਂ ਵੀ ਕਰਦਾ ਉਹ ਵੀ ਕਰਦਾ ਫੇਰ ਤਾਂ ਫਟ ਗਿਆ ਫਿਰ ਸਾਬਤ ਨਹੀਂ ਫਿਰ ਉਹ ਰਾਹ ਨਹੀਂ ਚੱਲ ਸਕਦਾ ਤੂੰ ਫਿਰ ਸੰਸਾਰੀ ਰਸਤਾ ਫਿਰ ਕੂੜਿਆ ਵਾਲਾ ਰਸਤਾ ਫੇੜ ਕਰੇ ਦੋਇਆਂ ਦਾ ਵੀ ਮਨ ਫੜ ਤੇ ਵਿੱਚ ਜਿਵੇਂ ਦੁੱਧ ਫਟਿਆ ਹੋਇਆ ਤਾਂ ਦੂਏ ਨੂੰ ਪਾੜ ਦਿੰਦਾ ਜੇ ਦੁੱਧ ਫੜ ਗਿਆ ਨਾ ਕੁਝ ਥੋੜਾ ਜਿਹਾ ਦੂਏ ਚ ਪਾ ਦੇ ਚੱਲੇ ਭਲੇ ਉਹ ਵੀ ਵੜ ਜੂ ਜਿਹੜਾ ਤੇਰੇ ਅੰਦਰ ਫੇੜ ਦਾ ਗਿਆਨ ਹੈ ਦੂਏ ਦੇ ਅੰਦਰ ਪਾਈ ਜਾਂਦਾ ਉਹਨਾਂ ਦਾ ਵੀ ਪਾੜੀ ਜਾਂਦਾ ਚੰਗੇ ਭਲਿਆਂ ਦਾ ਮਨ ਉਹ ਲੱਸੀ ਨਾਲ ਜਨਾ ਮਰਜੀ ਜਾਗ ਲਾ ਕੇ ਬਣਾ ਲਓ ਫੜ ਦੋ ਤੁਸੀਂ ਫਿਰ ਉਹ ਫੜ ਗਿਆ ਉਹਦੇ ਜੋ ਦੂਏ ਚ ਬਾਦ ਉਹ ਫੜ ਗਿਆ ਜਿੰਨਾ ਮਰਜੀ ਪਾੜ ਲਓ ਫਿਰ ਦੋ ਪਹਿਲਾਂ ਦਾ ਥੋੜਾ ਜਿਹਾ ਚਾਹੀਦਾ ਨਾ ਪਾੜ ਥੋੜਾ ਜਿਹਾ ਜਾਗ ਲਾਈ ਨਾ ਫਿਰ ਤਾਂ ਸਾਰਾ ਜਾਗੇ ਬਣ ਗਿਆ ਜਦੋਂ ਮਰਜੀ ਪਾੜੀ ਜਾਓ ਤਾਂ ਇਦਾਂ ਸਾਰਾ ਸੰਸਾਰ ਫੜਤਾ ਮਨੂ ਨੇ ਸੇ ਸਿਮਰਤੀ ਨੇ ਇਕੱਲੇ ਨੇ ਸਾਰਾ ਸੰਸਾਰ ਫੜਤਾ ਇਹ ਸਾਰੀਆਂ ਮਤਾਂ ਇਹ ਗੱਲ ਮੰਨਦੀਆਂ ਨੇ ਪਰ ਭਾਵ ਨੂੰ ਸੁਰਗ ਨਰਕ ਜੇ ਨਹੀਂ ਮੰਨਦੀ ਇਕੱਲੀ ਗੁਰਮਤ ਨਹੀਂ ਮੰਨਦੀ ਨਾ ਸੁਰਗ ਨਰਕ ਨੂੰ ਨੇ ਨਾ ਭਾਵ ਨੂੰ ਇਹ ਸਟੈਂਡ ਕਰਦੀ ਇੱਕ ਗੱਲ ਤੇ ਬਸ ਵੀ ਉਹ ਕਰਦਾ ਪਰਮੇਸ਼ਰ ਜੋ ਕੁਝ ਕਰਦਾ ਹੈ ਇਹਦੇ ਨਹੀਂ ਥੱਲੇ ਇਹ ਤੋਂ ਥਲ ਇਸ ਗੱਲ ਤੋਂ ਡਿੱਗਦੇ ਹੀ ਨਹੀਂ ਜਿਹੜਾ ਇਸ ਗੱਲ ਤੋਂ ਡਿੱਗ ਜਾਏ ਮਨ ਉਹ ਗਿਆ ਡੋਲ ਜਵੇਂ ਇਸ ਗੱਲ ਤੋਂ ਗਿਆ ਮਨ ਝੂਠੇ ਚੂੜੀ ਭਰੇ ਮਨ ਤਾਂ ਝੂਠਾ ਅੰਦਰੋਂ ਮਨ ਵਿੱਚ ਤਾਂ ਝੂਠ ਹੈ ਤੇਰੇ ਦੇਖੋ ਮਨ ਝੂਠਾ ਕਹਿਤਾ ਹੁਣ ਇਹੀ ਤਾਂ ਫਿੱਟੇ ਹੈ ਮਨ ਦੇ ਸਾਰੀ ਝੂਠ ਤਾਂ ਝੂਠ ਝੂਠ ਨੂੰ ਕਹਿੰਦੇ ਝੂਠ ਝੂਠ ਹੈ ਉਹਦੀ ਨਿਰਾਕਾਰੀ ਦੁਨੀਆ ਦੇ ਵਿੱਚ ਝੂਠ ਝੂਠ ਹੈ ਬਾਹਰ ਜਿਹੜਾ ਝੂਠ ਬੋਲਦੇ ਅੰਦਰ ਝੂਠ ਹੈ ਅੰਦਰਲੀ ਝੂਠ ਹੈ ਬਾਹਰ ਅਸੀਂ ਜਿਹੜਾ ਖਾਣੇ ਉਹਨੂੰ ਮਨ ਝੂਠੇ ਚੂਲੀ ਪ੍ਰੇਮ ਚੂਲੀ ਕਰਦੇ ਨੇ ਕੁੜਲੀ ਕਰਦੇ ਨੇ ਉਹ ਕੁੜਲੀ ਕਰਕੇ ਮਨ ਸੁੱਚਾ ਹੋ ਜੂ ਸਰੀਰ ਧੋਤੇ ਤੇ ਅੰਤਰਾਤਮਾ ਸੁੱਚੀ ਹੋ ਜੂ ਫਿਰ ਚੂੜੀ ਭਰਦੇ ਨੇ ਕੁਰਲੀ ਕਰਦੇ ਨੇ ਆ ਚੂੜੀ ਵੀ ਛਡਾਉਂਦੇ ਨੇ ਚੂੜੀ ਛਡਾਉਂਦੇ ਨੇ ਨਾ ਉਹ ਸੰਕਲਪ ਜਿਹੜਾ ਕਰਦੇ ਨੇ ਸੰਕਲਪ ਪੜਦੇ ਨੇ ਮਨ ਝੂਠੇ ਨਾ ਮਨ ਕਪਟ ਰੱਖ ਕੇ ਕੌਣ ਨਾਨਕ ਸੱਚ ਤੇ ਹੈ ਨਾਨਕ ਕਹਿੰਦਾ ਵੀ ਜੇ ਸੱਚ ਦਾ ਧਿਆਨ ਰੱਖੀਏ ਨਾ ਸੱਚ ਦਾ ਸੱਚ ਕੀ ਹੈ ਸਭ ਕੁਝ ਪਰਮੇਸ਼ਰ ਕਰਦਾ ਸੱਚ ਹੈ ਇਹ ਤਾਂ ਛੱਡਦਾ ਇਹ ਧਿਆਨ ਨਹੀਂ ਰੱਖਿਆ ਧਿਆਨ ਤਾਂ ਇਹ ਵੀ ਸਾਰੇ ਲੋਕ ਕਰਦੇ ਨੇ ਸੱਚ ਵਿੱਚ ਧਿਆਨ ਰੱਖੀਏ ਜੇ ਸੁੱਚ ਹੋਵੇ ਤਾਂ ਸੱਚ ਪਈ ਫੇਰ ਵੀ ਸੱਚ ਵਿੱਚ ਭਾਵੇਂ ਧਿਆਨ ਰੱਖ ਲੋ ਪਰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਚਿਰ ਮਨ ਨੂੰ ਸੱਚਾ ਨਾ ਕਰੀਏ ਜਿੰਨਾ ਚਿਰ ਮਨ ਚੋਂ ਕੱਟ ਨਾ ਛੱਡੀਏ ਜਿੰਨਾ ਚਿਰ ਮਨ ਦੇ ਵਿੱਚੋਂ ਵਕਾਰਾਂ ਦਾ ਤਿਆਗ ਨਾ ਕਰੀਏ ਲੋਭ ਤਾਂ ਛੱਡਿਆ ਨਹੀਂ ਕਹਦਾ ਮੈਂ ਧਾਰਮਿਕ ਹਾਂ ਸੰਤਾਂ ਉਹ ਤਾਂ ਛੱਡਿਆ ਨਹੀਂ ਕਹਿੰਦਾ ਮੈਂ ਸੰਤਾਂ ਇੱਕ ਕਪਟਾ ਉਹ ਝੂਠਾ ਜਿੰਨਾ ਜਰੇ ਕਬੀਰ ਕਿਸੇ ਵਕਾਰ ਦੀ ਅਣਸ ਹੈ ਮਨ ਵਿੱਚ ਮਨ ਝੂਠਾ ਦਿਲ ਝੂਠਾ ਉਹਦਾ ਸੱਚ ਨਹੀਂ ਪੈ ਸਕਦਾ ਉੱਥੇ ਸੱਚ ਜਦ ਪਊਗਾ ਜਦ ਔਗਣ ਬਿਲਕੁਲ ਔਗਣਾ ਦਾ ਮਤਲਬ ਹੈ ਸਮੈਲ ਵੀ ਨਹੀਂ ਰਹੂ ਇੱਕ ਤਾਂ ਇੰਨੀ ਚੀਜ਼ ਕੱਢਦੀ ਉਹਦੀ ਸਮੈਲ ਰਹਿੰਦੀ ਹੈ ਕਈ ਵਾਰ ਆਪਾਂ ਚੀਜ਼ ਵਿੱਚੋਂ ਕੱਢ ਦਿੰਦੇ ਮਿੱਟੀ ਦਾ ਤੇਲ ਕੱਢਤਾ ਵੀ ਅਜੋ ਸਮੈਲ ਨਹੀਂ ਗਈ ਇਹਦੀ ਵਿੱਚੋਂ ਬਾਜਣਾ ਨਹੀਂ ਗਈ ਮੁਸਕ ਨਹੀਂ ਗਿਆ ਇਹਦਾ ਸਮੈਲ ਵੀ ਨਾ ਰਹੇ ਜਦ ਜਦ ਗੱਲ ਬਣਦੀ ਨਹੀਂ ਤਾਂ ਸਮੈਲ ਵੀ ਟੇਸਟ ਪਾੜ ਦਿੰਦੀ ਮਾਰੇ ਟੇਸਟ ਬਾੜ ਦਿੰਦੀ ਹੈ ਮਿੱਟੀ ਦਾ ਤੇਲ ਚੀਜ਼ ਨੂੰ ਧੋ ਕੇ ਕਿਸੇ ਬਰਤਨ ਨੂੰ ਜਿੰਨਾ ਚਿਰ ਸਮੈਲ ਆਉਂਦੀ ਦੁੱਧ ਪਾ ਲਓ ਦੁੱਧ ਹੀ ਹੋਣ ਲੱਗੂ ਜੂ ਸਮੈਲ ਚਾਹੇ ਤੇਲ ਉਹ ਨਹੀਂ ਸੀਗਾ ਇਸ ਕਰਕੇ ਉਹ ਵੈਸ ਧੂਪ ਦੇਵੋ ਪਾਂਡਾ ਧੋਏ ਵੈਸ ਧੂਪ ਦੇਵੋ ਉਹਨੂੰ ਐਸ ਤਰੀਕੇ ਨਾਲ ਧੂਪ ਦੋ ਧੁੱਪ ਦੋ ਧੁੱਪ ਲਵਾਓ ਉਹਦੇ ਵਿੱਚ ਸੁਗੰਧ ਸਮੈਲ ਵੀ ਜੇ ਨਜ਼ਰ ਹੈ ਉਹਨਾਂ ਚਰਬੀ ਵਿਗੜ ਜਾਣੀ ਹੈ ਗੱਲ ਬਾਹਰ ਵੀ ਵਿਗੜਦੀ ਹੈ